ਪੌੜੀ ਯਾ ਯੁਗਮ ਹੈ ਏਕੇ ਕੋ ਆਇਆ ਇਹ ਯੁਗਮ ਹੈ ਹੁਣ ਦੱਸਿਆ ਆਉਣ ਆਏ ਜਗਤ ਮੇ ਗੁਰੂ ਬੁਝੇ ਪਸ਼ੂ ਜੇ ਬੁਝੇ ਨਹੀਂ ਪਸ਼ੂ ਰਹਿ ਗਏ ਢੋਲ ਰਹਿ ਗਏ ਡੰਗਰ ਰਹਿ ਗਏ ਜੇ ਡੰਗਰ ਆਏ ਹੋਏ ਤੁਸੀਂ ਆ ਚਾਰਾ ਪਠਿਆ ਹੋ ਗਿਆ ਬਸ ਠੀਕ ਹੈ क्या युग में ਇੱਕ ਇੱਕ को ਆਇਆ ਤੇਰਾ ਇੱਕਾ ਨਹੀਂ ਹੋਇਆ ਜੇ ਧਰਮ ਹੁੰਦਾ ਕਿਸੇ ਵੀ ਜਨਮ ਚ ਹੁੰਦਾ ਤੇਰੇ ਜਨਮ ਲੈਣ ਦਾ ਕਾਰਨ ਹੈ ਕਦੇ ਮਨ ਕੋ ਚਾਹੁੰਦਾ ਸੀ ਕਦੇ ਕੋ ਚਾਹੁੰਦਾ ਸੀ ਸੁਸਤੀ ਵੀ ਕਰ ਜਾਂਦਾ ਜਾਵਾਂ ਕਿ ਨਾ ਜਾਵਾਂ ਉੱਠਾਂ ਕਿ ਨਾ ਉੱਠਾਂ ਚਲ ਦੇਖੀ ਜੋ ਕੱਲ ਨੂੰ ਕਰ ਲਾਂਗੇ ਇਹ ਜਿਹੜੀ ਤੂੰ ਚਿੱਤੀ ਸੀ ਰਹਿੰਦੀ ਮਨ ਆਰਾਮ ਕਰਨਾ ਚਾਹੁੰਦਾ ਹੈ ਕਦੇ ਕਦੇ ਮਨ ਫालतू ਖਾਣਾ ਖਾਣਾ ਚਾਹੁੰਦਾ ਹੈ ਚਿੱਤ ਕਹਿੰਦਾ ਵੀ ਫालतू ਖਾਣੇ ਤੇ ਨਾਲ ਕਿਤੇ ਬਿਮਾਰ ਬਣਾ ਹੋ ਜਾ ਨਾਲ ਇਹ ਵੀ ਡਰਦਾ ਨਾਲ ਖਾਣ ਤੇ ਵੀ ਨਹੀਂ ਹਟਦਾ ਕਦੇ ਚਾਹੁੰਦਾ ਖਾਣਾ ਹੀ ਨਹੀਂ ਹੈ ਤਪ ਕਰਕੇ ਕਹਿੰਦਾ ਸਰੀਰ ਨੂੰ ਭੁੱਖਾ ਹੀ ਰੱਖਣਾ ਚਾਹੇ ਅੱਖਾਂ ਦੀ ਨਿਗਾਹ ਨਹੀਂ ਜਾਵੇ ਚਾਹੇ ਕੋਈ ਹੋਰ ਨੁਕਸਾਨ ਹੋ ਜਾਵੇ ਮੇਦਾ ਖਰਾਬ ਹੋ ਜਾਵੇ ਅੰਦਰੋਂ ਇਹ ਵੀ ਇਹ ਵੀ ਖਰਾਬ ਕਹਿੰਦਾ ਹੋ ਚੁੱਕਿਆ ਹੋਇਆ ਹੋਰ ਕੋਈ ਕਹਿੰਦਾ ਵੀ ਐ ਹੋ ਜੂ ਭਾਈ ਇਹ ਸਹੀ ਨਾ ਨਹੀਂ ਕੱਲ ਪਿਆ ਹੋ ਜੂ ਹੱਠ ਯੋਗੀ ਇਦਾਂ ਦੇ ਕੰਮ ਕਰਦੇ ਨੇ ਨਹੀਂ ਛੱਡਦੇ ਜਿੰਨਾ ਮਰਜੀ ਕਹੀ ਉਹਨਾਂ ਇਹ ਗੱਲ ਬੁੱਝਣੀ ਸੀ ਬਵੇਕ ਕੀ ਹੈ ਬਵੇਕ ਬੁੱਧੀ ਪ੍ਰਾਪਤ ਕਰਨੀ ਸੀ ਬੁੱਝਣ ਵਾਲੀ ਬਵੇਕ ਬੁੱਧੀ ਇਹ ਜੁਗ ਮੈਂ ਇੱਕ ਇੱਕ ਕੋ ਆਇਆ ਇੱਕਾ ਜਦ ਹੂ ਜਦ ਵਿਚਾਰੇਗਾ ਹਰ ਕੰਮ ਵਿਚਾਰ ਕੇ ਕਰੇਗਾ ਵਿੱਚ ਲਾਭ ਹੈ ਜਾਂ ਨਹੀਂ ਉੱਥੇ ਫਿਰ ਜਿੱਦ ਕੋਈ ਨਹੀਂ ਕਰਦਾ ਜਿਹੜੀ ਗੱਲ ਚ ਲਾਭ ਹੈ ਭਾਈ ਕਰ ਲੋ ਘਰ ਦੇ ਵਿੱਚ ਆਪਾਂ ਸਲਾਹ ਕਰਦੇ ਹਾਂ ਜੇ ਸਲਾਹ ਕਰਦੇ ਨੇ ਸਾਰੇ ਸਿਆਣੇ ਨੇ ਉਹਦਾ ਇੱਕ ਹੋ ਜਾਂਦਾ ਸਿਆਣ ਹੋਣਾ ਤਾਂ ਹੁੰਦਾ ਜਿੱਦ ਨਾਲ ਇੱਕ ਨਹੀਂ ਹਟ ਛੱਡਣਾ ਪਊਗਾ ਜੇ ਮਨ ਹਟ ਹੈ ਰੇਡੀਓ ਕੌਣ ਹਟ ਆ ਗਿਆ ਨਾ ਪਿੱਛੇ ਮਨ ਹਟ ਮਿਲਿਓ ਨਾ ਜੇ ਮਨ ਹਟ ਕਰਦਾ ਵੀ ਆ ਇਹੋ ਹੁਣ ਫਿਰ ਇੱਕਾ ਨਹੀਂ ਹੁਣ ਫਿਰ ਇੱਕਾ ਨਹੀਂ ਇੰਨਾ ਹੀ ਪੋਲਾਈਟ ਮਨ ਨੂੰ ਬਣਨਾ ਉਹ ਜਿੰਨਾ ਪੋਲਾਈਟ ਚਿੱਤ ਹੈ ਜਿਹੜੀ ਗੱਲ ਦਾ ਲਾਭ ਹੈ ਉਹ ਗੱਲ ਕਰੋ ਦਲੀਲਾਂ ਦੇ ਰਹੀ ਹੈ ਬਾਣੀ ਤੂੰ ਆ ਕੰਮ ਆਇਆ ਜੇ ਆ ਨਹੀਂ ਕਰਦਾ ਦੱਸ ਤੂੰ ਕਿਵੇਂ ਅਕਲਮੰਦ ਹੈ ਜਾਂ ਤਾਂ ਜਵਾਬ ਲਵੇ ਜਾਂ ਫਿਰ ਗੱਲ ਮੰਨੇ ਹੁਣ ਜਵਾਬ ਸਾਡੇ ਕੋਲ ਹੈ ਨਹੀਂ ਮੰਨਣੀ ਵੀ ਹੈ ਨਹੀਂ ਗੁਰਬਾਣੀ ਦਾ ਜਵਾਬ ਵੀ ਹੈ ਨਹੀਂ ਸਾਡੇ ਕੋਲ ਪਰ ਅਸੀਂ ਮੰਨਣਾ ਵੀ ਹੈ ਨਹੀਂ ਇਹ ਹਟ ਕਰਮ ਇਸ ਨੂੰ ਹਟ ਕਰਮ ਕਿਹਾ ਹੋਇਆ ਗੁਰਬਾਣੀ 'ਚ ਸਾਨੂੰ ਪਤਾ ਵੀ ਹੈ ਵੀ ਆ ਕੰਮ ਕਰਨਾ ਚਾਹੀਦਾ ਕਰਦੇ ਵੀ ਹੈ ਨਹੀਂ ਇਹ ਹਟ ਕਰਮ ਹੋਰ ਹਟ ਕਰਮ ਕੀ ਹੈ ਚਾਹੇ ਕੋਈ ਸਮਝਾ ਲਵੇ ਚਾਹੇ ਆਪਣੇ ਅੰਦਰੋਂ ਆਵਾਜ਼ ਆ ਜਵੇ ਚਾਹੇ ਗੁਰਬਾਣੀ ਪੜ੍ਹ ਕੇ ਪਤਾ ਲੱਗ ਜਵੇ ਜੇ ਫੇਰ ਵੀ ਮਨ ਨਹੀਂ ਮੰਨਦਾ ਉਹ ਹਟ ਹੈ ਉਸ ਨੂੰ ਹਟ ਕਰ ਮੁਕਿਆ ਕਿਹਾ ਹੋਇਆ ਉਹ ਹਟ ਮੰਨਦਾ ਹਟ ਹੈ ਜਿਹੜਾ ਉਹ ਹੀ ਢਕਾ ਸਾਹਿਬ ਢਕਾ ਬਣਿਆ ਹੈ ਯਾ ਜੁਗ ਮੈਂ ਇੱਕ ਇੱਕ ਉਹ ਆਇਆ ਆ ਜਿਹੜਾ ਸਮਾਂ ਹੈ ਨਾ ਹੁਣ ਦੇਖੋ ਜੁਗ ਕਹਿਤਾ ਹੁਣ ਸਮਾਂ ਸਾਡਾ ਉਹਨੇ ਜੁਗਾ ਹੈ ਜਿੰਨੀ ਸਾਡੀ ਲਾਈਫ ਹੈ ਸਾਡੇ ਵਾਸਤੇ ਇਹੀ ਜੁਗਾ ਹੈ ਇੱਕ ਇੱਕ ਆਇਆ ਇਹ ਮਨੁੱਖਾ ਜਨਮ ਚ ਜਿਹੜਾ ਤੈਨੂੰ ਸਮਾਂ ਮਿਲਿਆ ਨਾ ਇਸੇ ਜੇ ਹੁੰਦਾ ਉਹ ਜਾਨਵਰਾਂ ਦੇ ਟਾਈਮ 'ਚ ਬਹੁਤ ਆ ਇੱਕ ਇੱਕਾ ਤਾਂ ਹੋਣਾ ਹੀ ਨਹੀਂ ਉੱਥੇ ਉੱਥੇ ਇੱਕੇ ਵਰਗਾ ਹੀ ਹੁੰਦਾ ਉਹਨੇ ਦਾ ਖਾਣ ਪੀਣ ਨੂੰ ਭੇਜਣਾ ਸਾਰੇ ਜਾਨਵਰ ਕਰਦੇ ਹੀ ਨੇ ਕੋਈ ਜਾਨਵਰ ਸੁਸਤੀ ਕਰਦਾ ਹੀ ਨਹੀਂ ਉੱਥੇ ਕੋਈ ਜਾਨਵਰ ਕਿਸੇ ਨੂੰ ਕਹਿੰਦਾ ਨਹੀਂ ਭਾਈ ਤੂੰ ਐ ਕਿਉਂ ਨਹੀਂ ਕਰਦਾ ਇੱਥੇ ਆਪਾਂ ਕਹਿੰਦੇ ਆ ਉੱਥੇ ਜਾਨਵਰ ਇੱਕੋ ਹੀ ਚੀਜ਼ ਖਾਂਦੇ ਨੇ ਸਾਰੇ ਇਹ ਨਹੀਂ ਹੋ ਸਕਦਾ ਵੀ ਕੋਈ ਜਾਨਵਰ ਕੁਝ ਖਾਂਦਾ ਕੁਝ ਖਾਂਦਾ ਇੱਥੇ ਸਾਡੇ ਲੜਾਈ ਆ ਨਹੀਂ ਖਾਣਾ ਚਾਹੀਦਾ ਉਹ ਨਹੀਂ ਖਾਣਾ ਚਾਹੀਦਾ ਆਏ ਉੱਥੇ ਕੋਈ ਲੜਾਈ ਨਹੀਂ ਇੱਥੇ ਇੱਕ ਤਾਂ ਜ਼ਿਆਦਾ ਭੰਗ ਹੋਈ ਹੋਈ ਹੈ ਜਿੰਨਾ ਮਨ ਸਿਆਣਾ ਹੋ ਜਾਂਦਾ ਉਹਨਾਂ ਔਖਾ ਨੂੰ ਬਣਾਉਣਾ ਜਿੱਦਾਂ ਸਿਆਣਾ ਹੋ ਜਾਂਦਾ ਨਾ ਉਹਨਾਂ ਇਹ ਇਹਨੂੰ ਮਨਾਉਣਾ ਵੀ ਔਖਾ ਹੋ ਜਾਂਦਾ ਹੈ ਵਿਦਵਾਨ ਤਾਂ ਹੀ ਨਹੀਂ ਮੰਨਦੇ ਇਹ ਸਿਆਣਪ ਜਿਹੜੀ ਹੁੰਦੀ ਹੈ ਨਾ ਬਹੁਤ ਸਿਆਣਪ ਜਮ ਕਾ ਹੋਵੇ ਲੋੜ ਤੋਂ ਵੱਧ ਜਿਹੜੇ ਆਪਣੇ ਨੂੰ ਸਿਆਣਾ ਮੰਨਦੇ ਨੇ ਉਹ ਹੱਥ ਦੀ ਕੋਈ ਬੜਾ ਵਾਲੀ ਗੱਲ ਹੈ ਉਹਨਾਂ ਦੀ ਦੀਵਾ ਹੱਥ ਜਾਂ ਕੁਝ ਦਿੰਦੇ ਨੇ ਉਹ ਫਿਰ ਜਨਮਤ ਮੋਹ ਨਹੀਂ ਮਾਇਆ ਸੰਸਾਰ ਦੇ ਇੱਕ ਕਹਾਵਤ ਹੈ ਵੀ ਜਿਆਦਾ ਸਿਆਣਾ ਹੁੰਦਾ ਕਹੋ ਬੈਣਾ ਕਿੱਥੇ ਜਾ ਕੇ ਇਵੇਂ ਸੰਸਾਰੀ ਆਦਮੀ ਜਿਹੜਾ ਜਿਆਦਾ ਸਿਆਣਾ ਹੈ ਬੈਣਾ ਕਿੱਥੇ ਜਾ ਕੇ ਮਾਇਆ ਤੇ ਮਾਇਆ ਗੰਦਗੀ ਹੈ ਮਾਇਆ ਬੇਗਾ ਬੈਠੇ ਜਾ ਕੇ ਬੈਣਾ ਕੌਣ ਸੱਚ ਮਨ ਨੂੰ ਕਿਹਾ ਹੈ ਉੱਥੇ ਸਿਆਣੇ ਦੀ ਹੈ ਕੌਣ ਕਿਹਨੂੰ ਕਿਹਾ ਹੈ ਜਗ ਕਉਆ ਮੁਖ ਚੁੰਚ ਗਿਆਨ ਜਿਹੜੇ ਚੁੰਚ ਗਿਆਨੀ ਨੇ ਨਾ ਜਿਹਦੇ ਉੱਪਰ ਗੱਲ ਆਈ ਹੈ ਚੁੰਚ ਗਿਆਨੀ ਦੀ ਆਈ ਹੈ ਜਿਹੜਾ ਬਹੁਤਾ ਬੋਲਦਾ ਬਹੁਤੀਆਂ ਗੱਲਾਂ ਕਰਦਾ ਚੁੰਚ ਗਿਆ ਨਹੀਂ ਹੈ ਉਹ ਉਹਨਾਂ ਗੱਲਾਂ ਨੂੰ ਖੁਦ ਨਹੀਂ ਮੰਨਦਾ ਅੰਦਰੋਂ ਜਿਹੜੀਆਂ ਪ੍ਰਚਾਰ ਕਰਦਾ ਆਪ ਇੱਕ ਤੇ ਨਹੀਂ ਖੜਾ ਪ੍ਰਚਾਰ ਲੋਕਾਂ ਵਾਸਤੇ ਕਰਦਾ ਉਹ ਚੁੰਚ ਗਿਆ ਨਹੀਂ ਹੈ ਜਗ ਕਉਆ ਮੁਖ ਚੁੰਚ ਗਿਆਨ ਅੰਤਰ ਝੂਠ ਲੋਭ ਅਵਮਾਨ ਤਿੰਨ ਚੀਜ਼ਾਂ ਉਹਦੇ ਅੰਦਰ ਫਾਲਤੂ ਨੇ ਲੋਕਾਂ ਨੂੰ ਆਮ ਨੂੰ ਅਵਮਾਨ ਹਟ ਅਮਾਨ ਹਟ ਹੈ ਮੰਨਣ ਨਹੀਂ ਦਿੰਦਾ ਲੋਭ ਹੈ ਉਹ ਨਹੀਂ ਮੰਨਣ ਦਿੰਦਾ ਝੂੜ ਦਾ ਸਾਰਾ ਲੈਣਾ ਪੈਂਦਾ ਝੂੜ ਬਿਨਾਂ ਉਹਨੂੰ ਕੋਈ ਗੁਰੂ ਨਹੀਂ ਮੰਨਦਾ ਜੋ ਬੋਲਦਾ ਹੈ ਉਹ ਝੂਠ ਬੋਲਦਾ ਫਿਰ ਅਵਰ ਉਪਦੇਸ਼ ਹੈ ਆਪਣਾ ਕਰੇ ਫਿਰ ਝੂਠੇ ਹੋ ਗਿਆ ਯਾ ਜੁਗ ਮੈਂ ਇੱਕ ਕੋ ਆਇਆ ਜਨਮਤ ਮੋਹੇ ਮੋਹਨੀ ਮਾਇਆ ਪਰ ਕੀ ਹੋਇਆ ਜਨਮ ਦੀ ਸਾਰੇ ਤੈਨੂੰ ਤਾਂ ਮਾਇਆ ਨੇ ਮੋਹਰਿਆ ਸਰੀਰ ਨੇ ਲਿਆ ਸਰੀਰ 'ਚ ਐਸਾ ਖੋਗੀ ਖੋ ਗਿਆ ਤੂੰ ਐਸਾ ਲੜ ਛੁੱਟਿਆ ਮਨ ਦਾ ਬੁੱਧੀ ਤੋਂ ਐਸਾ ਬੱਚਾ ਰੋਇਆ ਹੈ ਤੇ ਮੇਲੇ 'ਚ ਬੱਚਾ ਨਹੀਂ ਲੱਭਦਾ ਇਹਨੂੰ ਪੀੜ ਉਹ ਬੁੱਧੀ ਟੋਲਦੀ ਫਿਰਦੀ ਹੈ ਮਨ ਇਹਨੂੰ ਸਰੀਰ 'ਚ ਲੱਭਦਾ ਨਹੀਂ ਇੱਕ ਵਾਰ ਛੁੱਟ ਗਿਆ ਲੜੋ ਧਿਆਨ ਦੂਏ ਪਾਸੇ ਚਲਾ ਗਿਆ ਬੁੱਧੀ ਦਾ ਧਿਆਨ ਦੂਏ ਪਾਸੇ ਚਲਾ ਗਿਆ ਲੜ ਚ ਮਨ ਨੂੰ ਬੁੱਧੀ ਨਹੀਂ ਲੱਭਦੀ ਬੁੱਧੀ ਨੂੰ ਮਨ ਨਹੀਂ ਲੱਭਦਾ ਐ ਦੋਏ ਇਕੱਠੇ ਵਿੱਚ ਕੀ ਹੋਗਾ ਵਿੱਚ ਹਉਮੈ ਭੀਤ ਕਰਾਣੀ ਹੋ ਸਰੀਰ ਭੀਤ ਕਰਾਣੀ ਹਉਮੈ ਸਰੀਰ ਮੈਂ ਹੁਣ ਸਰੀਰ ਵਿਚਾਲੇ ਹੁਣ ਸਰੀਰ ਚੋਂ ਮਨ ਨਹੀਂ ਲੱਭਦਾ ਸਰੀਰ ਦੀਂਦਾ ਨੂੰ ਉਹ ਦੂਆ ਦੀਂਦਾ ਕੋਈ ਨਹੀਂ ਗਰਮ ਕੁੰਟ ਮੈਂ ਉਰਦ ਤਪ ਕਰਤੇ ਗਰਮ ਕੁੰਟ ਜੇਤੋ ਤਾਂ ਚੰਗਾ ਸੀਗਾ ਤੂੰ ਉੱਥੇ ਤਪ ਕਰਦਾ ਸੀ ਸਾਥ ਸਾਥ ਸਿਮਰਤ ਪ੍ਰਭ ਰਹਤੇ ਚਾਹੇ ਪੁੱਠਾ ਹੀ ਕਰਦਾ ਤਾਂ ਕਰਦਾ ਤਪ ਦਾ ਧਿਆਨ ਦਾ ਟਿਕਿਆ ਹੋਇਆ ਸੀ ਚਾਹੇ ਮਾਇਆ ਨਾਲੇ ਜੁੜਦਾ ਸੀ ਪਰ ਮਾਇਆ ਨਾਲ ਜੁੜਨ ਵਾਸਤੇ ਉਹਦਾ ਤਪ ਕੀਤਾ ਸੀ ਤਪ ਕਰੀਦਾ ਮਾਇਆ ਦੀ ਪ੍ਰਾਪਤੀ ਵਾਸਤੇ ਸਰੀਰ ਦੀ ਪ੍ਰਾਪਤੀ ਮਾਇਆ ਦੀ ਪ੍ਰਾਪਤੀ ਸੀ ਤਪ ਮਾਇਆ ਦੀ ਪ੍ਰਾਪਤੀ ਵਾਸਤੇ ਕਰੀਦਾ ਇਸ ਕਰਕੇ ਤਪੀਏ ਜਿਹੜੇ ਨੇ ਮਾਇਆ ਦੀ ਪ੍ਰਾਪਤੀ ਵਾਸਤੇ ਤਪ ਕਰਦੇ ਤਾਂ ਰਿਧੀ ਅਸੀਂ ਦੀ ਗੱਲ ਕਰਦੇ ਇਹ ਤਪ ਦੁਆਪਰ ਚ ਕਰੀਦਾ ਹੁੰਦਾ ਇੱਥੇ ਬਾਹਰ ਨਹੀਂ ਕਰੀਦਾ ਜਾਂਦਾ ਬਾਹਰ ਦੀ ਲੋੜ ਨਹੀਂ ਹੈ ਬਾਹਰ ਕੁਝ ਹੋਰ ਕਰੀਦਾ ਬਾਹਰ ਆ ਕੇ ਜਪ ਕਰੀਦਾ ਤਪ ਕਰਿਆ ਆਇਆ ਹੈ ਬਾਹਰ ਜੇ ਤਪ ਕਰੀਦਾ ਹੈ ਜਾਂ ਕਰੀਦਾ ਜੋ ਸਮਝ ਲਿਆ ਉਹਦਾ ਮਨ ਨੂੰ ਲਾਗੂ ਕਰਨਾ ਜਪ ਪਹਿਲਾਂ ਤਪ ਬਾਅਦ ਚ ਜਪ ਪਹਿਲਾਂ ਤਪ ਬਾਅਦ ਚ ਉੱਥੇ ਵੀ ਜਪ ਪਹਿਲਾਂ ਤਪ ਬਾਅਦ ਚ ਸੀ ਹਾਂ ਸਾਹ ਸਾਹ ਸਿਮਰਤ ਪਰ ਸਾਹ ਸਾਹ ਹਰ ਸਾਹ ਦੇ ਨਾਲ ਤਾਂ ਸਿਮਰਨ ਸੀ ਸਾਹ ਤਾਂ ਇਹਨੂੰ ਆਉਂਦਾ ਨਹੀਂ ਸੀ ਪਰ ਸਾਹ ਸਾਹ ਤਾਂ ਕੀ ਬੰਦ ਸਾਹ ਤੁਹਾਨੂੰ ਤਾਂ ਆਉਂਦਾ ਸੀ ਮਾਂ ਦਾ ਸਾਹ ਸੁਣਦਾ ਸੀ ਉਦੋਂ ਇਹ ਉਹਦੇ ਨਾਲ ਜੁੜਿਆ ਹੋਇਆ ਸੀ ਤਾਂ ਹੀ ਗਈ ਕਹਿੰਦੇ ਨੇ ਸਾਹ ਨਾਲ ਧਿਆਨ ਜੋੜੋ ਮਾਂ ਦੇ ਸਾਹ ਨਾਲੇ ਦੀ ਜ਼ਿੰਦਗੀ ਸੀ ਉਦੋਂ ਆਪਣੇ ਸਾਹ ਨਾਲ ਜ਼ਿੰਦਗੀ ਨਹੀਂ ਸੀ ਮਾਂ ਨੂੰ ਸਾਹ ਨਾ ਆਇਆ ਉਹਨੇ ਮਰ ਜਾਣਾ ਸੀ ਇਹਨੂੰ ਪਤਾ ਸੀ ਇਸ ਗੱਲ ਦਾ ਉਹ ਸਮਝ ਲੱਗੀ ਕਾਦੇ ਸਾਹ ਆਪ ਦਾ ਲੈਂਦਾ ਨਹੀਂ ਸਰ ਮਾਂ ਦਾ ਸਾਹ ਇਹਦਾ ਸਾਹ ਸੀ ਦੋਹਾਂ ਦਾ ਇੱਕ ਸਾਹ ਸੀ ਦੋਹਾਂ ਦਾ ਸਾਹ ਇੱਕ ਸੀ ਦੋਹਾਂ ਦੀ ਜਾਨ ਵੀ ਇੱਕ ਸੀ ਉਹਦੀ ਖਰਾਬ ਕਿਉਂ ਨਹੀਂ ਖਰਾਬ ਹੁੰਦੀ ਸਾਹ ਸਾਹ ਸਿਮਰਤ ਪ੍ਰਭ ਉਰਜ ਪਰੇ ਤਬ ਛੋੜ ਛਡਾ ਉਰਜ ਪਰੇ ਉਰਜ ਪਰੇ ਜੋ ਛਾੜ ਛਡਾਨਾ ਆ ਹੁਣ ਉੱਡ ਗਿਆ ਤੂੰ ਸਰੀਰ 'ਚ ਖੋ ਗਿਆ ਸਰੀਰ 'ਚ ਜੋ ਛਾੜ ਛੜ ਇਹ ਮੰਨਿਓ ਇਹ ਚੱਕਰ ਵਿੱਚ ਖੋ ਗਿਆ ਆ ਚੱਕਰ ਵੀ ਸਰੀਰ ਹੈ ਇਹ ਹੋ ਗਿਆ ਮੰਨਿਓ ਆਵ ਮਨ ਨਾ ਨੋ ਅਵਮਾਨ ਹੋ ਗਿਆ ਮਨ ਨੂੰ ਹੰਕਾਰੀ ਮਨ ਇਹ ਹੋ ਗਿਆ ਸਰੀਰ 'ਚ ਹੋ ਗਿਆ ਨਾ ਨਿਕਲੇ ਹੁਣ ਕਹਿੰਦਾ ਮੇਰੀ ਮਾਂ ਸੌਂਗੀ ਜਾਂ ਨਿਕਲਦਾ ਦਾ ਆਇਆ ਜਦੋਂ ਉਹਦੇ ਮਿਲਣ ਲੱਗਿਆ ਨਾ ਸਰੀਰ 'ਚੋਂ ਬਾਹਰ ਨਿਕਲਣ ਦਾ ਉਦੋਂ ਮਤ ਸੌਂਗੀ ਮਾਂ ਸੌਂਗੀ ਹੁਣ ਸੁੱਤੀ ਪਈ ਆ ਬਸ ਉਪਦੇਸ਼ ਸੁਣਦੀ ਨਹੀਂ ਸੁੱਤੀ ਪਈ ਆ ਗੱਲ ਆ ਸੀ ਹੁਣ ਮਤ ਜਾਗੇ ਕਿਵੇਂ ਜਾਗੇ ਜੇ ਮਨ ਸਹਿਜ ਜਾਜਵੇ ਨਾ ਫੇਰ ਦੁਆਪਰ ਵਾਂਗੂ ਟਿਕ ਜਵੇ ਧਿਆਨ ਟਿਕਾ ਲਵੇ ਫੇਰ ਮਤ ਜਾਗੇ ਉਪਜਿਆ ਸਹਿਜ ਗਿਆਨ ਮਤ ਗਿਆਨ ਮਤ ਜਾਗੀ ਫੇਰ ਉਹ ਜਾਗੂ ਫੇਰ ਉਹ ਸੁਣੂਗੀ ਫੇਰ ਗੁਰਬਾਣੀ ਸੁਣੂਗੀ ਉਹ ਤੋਂ ਬਾਅਦ ਪਹਿਲਾਂ ਉਹ ਗੱਲ ਇਹਨੂੰ ਸਮਝ ਨਹੀਂ ਆ ਸਕਦੀ ਸੁਣਨ ਦਾ ਟਾਈਮ ਨਹੀਂ ਇਹਦੇ ਸੁਣਨ ਦਾ ਟਾਈਮ ਉਹਦੇ ਕੋਲ ਨਹੀਂ ਮੰਨਣ ਦਾ ਟਾਈਮ ਮਨ ਕੋਲ ਮਨ ਵੀ ਨਹੀਂ ਚਾਹੁੰਦਾ ਸੁਣੇ ਅਕਲ ਵੀ ਨਹੀਂ ਚਾਹੁੰਦੀ ਮੈਂ ਸੁਣਾਂ ਉਲਝ ਪਰੇ ਜੋ ਛਾੜ ਛਡਾਨਾ ਲੋਏ ਉਲਝ ਗਏ ਉਹ ਛੁੱਟ ਗਏ ਛਾੜ ਦੇਵਨ ਹਾਰ ਮਨੇ ਬਿਸਰਾਨਾ ਦੇਵਨ ਹਾਰ ਜਿਹੜਾ ਨਾ ਸ੍ਰੀ ਜੀ ਨੇ ਦਿੱਤਾ ਉਹ ਭੁੱਲ ਗਿਆ ਹੁਕਮ ਭੁੱਲ ਗਿਆ ਹੁਕਮ ਸਰੀਰ ਤਾਂ ਹੁਕਮ ਤੋਂ ਮੰਗਿਆ ਸੀ ਹੁਕਮ ਨਾਲ ਜੁੜਿਆ ਹੋਇਆ ਸੀ ਜਿਹੜੀ ਦਾਤ ਹੈ ਨਾ ਸਰੀਰ ਦਾਤ ਪਿਆਰੀ ਬਿਸਰਿਆ ਦਾਤ ਬਿਸਰਿਆ ਐ ਰਾਤ ਨੂੰ ਪਿਆਰੀ ਕਿਹਾ ਪਹਿਲਾਂ ਬਾਕੀ ਦਾ ਦਾਤਾ ਬਾਅਦ ਦੀਆਂ ਨੇ ਦਾਤ ਇੱਕ ਵਚਨ ਹੈ ਤੇ ਪਿਆਰੀ ਹੈ ਕਿਹੜੀ ਦਾਤ ਪਿਆਰੀ ਹੈ ਕਿਹੜੀ ਹੈ ਇੱਕ ਹੈ ਬਾਕੀ ਦਾ ਦਾਤਾ ਸਾਹਿਬ ਸੰਧੀਆਂ ਬਹੁਤੀਆਂ ਨੇ ਸਿਰਫ ਕੱਲੇ ਸਰੀਰ ਦੀ ਗੱਲ ਹੈ ਦਾਤ ਪਿਆਰੀ ਵਿਸਰਿਆ ਦਾਤਾ ਸਿਰਫ ਕੱਲੇ ਸਰੀਰ ਦੀ ਗੱਲ ਔਰ ਕਿਸੇ ਗੱਲ ਨਹੀਂ ਇਹ ਨਹੀਂ ਬੁਲਾਇਆ ਹੈ ਸਭ ਕੁਝ ਸਰੀਰ ਨਹੀਂ ਵਿਸਰਿਆ ਆਧਾਰ ਉਦੋਂ ਵੀ ਵਿਸਰਿਆ ਤਾਂ ਦਾਤ ਮਿਲ ਗਈ ਜਨਮ ਹੋ ਗਿਆ ਜਨਮ ਤੋਂ ਮੋਇਓ ਮੋਣੀ ਹੋਇਆ ਹੋ ਗਿਆ ਨਾ ਇਹਨੇ ਬੋਲਿਆ ਇਹਦੇ ਮੋਹ ਜੈਸਾ ਹੁੰਦਾ ਦਾਤਾਰੇ ਵਿਸਰ ਗਿਆ ਇਸੇ ਗੱਲ ਨੂੰ ਕਿਹਾ ਹੋਇਆ ਉੱਥੇ ਪਲਟ ਕੇ ਪੰਜਮ ਬਾਸ਼ਾ ਨੇ ਆ ਨੁਕਤਾ ਉੱਥੇ ਸਮਝਾਇਆ ਸੁਖਣੀ ਸਾਹਿਬ ਦੇ ਵਿੱਚ ਜਦ ਉਹ ਕਰਾਂਗੇ ਨਾ ਫਿਰ ਇਹ ਸਾਰੀਆਂ ਗੱਲਾਂ ਦੁਬਾਰਾ ਆ ਜਾਣੀਆਂ ਰਿਵਾਈਜ਼ ਹੋ ਜਾਣੀਆਂ ਗੱਲਾਂ ਇਹੀ ਨੇ ਇਹ ਰਿਵਾਈਜ਼ ਹੋ ਜਾਣੀਆਂ ਨੇ ਉੱਥੇ ਉਹ ਵੀ ਗੋੜੀ ਰਾਗ ਕੇ ਇਹ ਵੀ ਗੋੜੀ ਰਾਗ ਹੈ ਉਹ ਇਦੋਂ ਲੇਟ ਗਈਆਂ ਹੋਈਆਂ ਗੱਲਾਂ ਨੇ ਬਾਅਦ ਚ ਬਾਅਦ ਵਾਲੇ ਨੇ ਹੋਰ ਨੇੜੇ ਤੋਂ ਸਮਝਾਇਆ ਹੈ ਨੇੜੇ ਜਾ ਕੇ ਯਾਦ ਪੜਿਆ ਹੈ ਨਾ ਤੁਸੀਂ ਗਾਹਾਂ ਹਾਂਜੀ ਧਾਰੋ ਕਿਰਪਾ ਜਿਸੈ ਗੁਸਾਈ ਇਹਦੇ ਨਾਲ ਇਹ ਸੁਪਣੀ ਸਭ ਪਈ ਹੈ ਪਿਛਲੇ ਪਾਸੇ ਜਿੱਥੇ ਬਾਣੀ ਦੀ ਸਮਾਪਤੀ ਹੈ ਨਾ ਉਹਦੇ ਨਾਲ ਹੀ ਸੁਪਣੀ ਸਭ ਰੱਖੀ ਹੈ ਉਹਨੂੰ ਪਤਾ ਵੀ ਆ ਪੜ ਲਿਆ ਹੁਣ ਆ ਪੜੋ ਸਾਰੀ ਬਾਣੀ ਰਵਾਈ ਹੋਣੀ ਹੈ ਸੁਪਣੀ ਸਭ ਵਿੱਚ ਇਹ ਸਾਰੀ ਹੀ ਰਵਾਈ ਉੱਥੇ ਹੋਣੀ ਹੈ ਜਾ ਕੇ ਖੁਲਾਸੇ ਨਾਲ ਹੋਣੀ ਹੂੰ ਧਾਰੋ ਕਿਰਪਾ ਜਿਸੈ ਗੁਸਾਈ ਇਤੋਂ ਤਾਂ ਨਾਨਕ ਤਿਸ ਬਿਸਰੋ ਨਹੀਂ ਜਿਹਦੇ ਗੁਸਾਈ ਤੂੰ ਕਿਰਪਾ ਕਰ ਲੈ ਤੇਰੀ ਕਿਰਪਾ ਹੋ ਜਾ ਉਹ ਨਾ ਇੱਥੇ ਨਾ ਉੱਥੇ ਉਹ ਵਿਸਰਦਾ ਹੀ ਨਹੀਂ ਉਹਨੂੰ ਨਹੀਂ ਵਿਸਰ ਇਹਦਾ ਮਤਲਬ ਕਿਤੇ ਪਹਿਲੀ ਉਹ ਕਿਰਪਾ ਕੋਈ ਹੋਈ ਤੇਰੇ ਨੇੜੇ ਹੀ ਪਹੁੰਚਿਆ ਹੈ ਕੋਈ ਜਿਹਦਾ ਸਫਰ ਨੇੜੇ ਰਹਿ ਗਿਆ ਨਾ ਬਹੁਤ ਜਿਹਨੂੰ ਦੇਖਣ ਲੱਗ ਗਿਆ ਕੁਛ ਉਹ ਕਹਿੰਦਾ ਆਪਾਂ ਨੇੜੇ ਹੀ ਪਹੁੰਚੇ ਜਿਹਨੂੰ ਦੀਨਾ ਹੀ ਕੁਛ ਨਹੀਂ ਬਹੁਤ ਦੂਰ ਹੋ ਕਹਿੰਦਾ ਯਾਰ ਪਤਾ ਨਹੀਂ ਹੈ ਪਤਾ ਨਹੀਂ ਰਹੀ ਹੈ ਚੱਲ ਪਿੱਛੇ ਨਹੀਂ ਚੱਲੀ ਇੱਥੇ ਬਹਿਣੇ ਆ ਦੇਖਾ ਵੀ ਹੁਣ ਤਾਂ ਇੱਥੇ ਚੱਲੀਆਂ ਨੇ ਹੁਣ ਇੱਥੇ ਖਾਣੇ ਫਿਰ ਗਾਂ ਹੋਰ ਕੋਈ ਹੋਊਗਾ ਉਹ ਫਲਾਣਾ ਫਰੂਟ ਫਲਾਣੇ ਦਾ ਹੁੰਦਾ ਉਹਨੂੰ ਆਈ ਜੀ ਉਹ ਆਪਣਾ ਟਾਈਮ ਪਾਸੇ ਕਰਦਾ ਕਦੇ ਪਿਛੇ ਨੂੰ ਉੜਿਆ ਕਦੇ ਗਾਂ ਨੂੰ ਗਿਆ